ਚੌਪਈ ਐਤ ਇਕ ਰਹਿ ਰਾਜਾ ਬਰ ਜਨਕ ਦੁਤੀਏ ਜਗ ਵਿਓ ਪ੍ਰਭਾਕਰ ਸ੍ਰੀਮਾ ਤੇ ਰਾਣੀ ਰਵੀ ਚੰਦਰ ਵੀ ਕੈ ਇੰਦਰਾਨੀ ਤਾਕੇ ਪੁੱਤਰ ਹੋਤ ਗ੍ਰਹਿ ਨਾਹੀ ਇਹ ਚਿੰਤਾ ਤ੍ਰਿਕੇ ਜੀਵ ਮਾਹੀ ਰਾਜਾ ਤੇ ਜੀ ਮਹਿ ਡਰ ਪਾਵੈ ਬਹੁ ਪੁਰਖਨ ਸੰਗ ਕੇਲ ਕਮਾਵੈ ਅੜਿਲ ਏਕ ਦਿਵ ਸੁੰਦਰੀ ਚਰੋਖਾ ਬੈਠ ਬਰ ਮੈਖਨ ਕੋ ਪਾਲਕ ਤਹ ਨਿਕਸੋ ਆਏ ਕਰ ਮੇਹੀ ਵਾਲ ਸੋਹਣੀ ਮੁਕਤੇ ਗਾਵਤੋ ਹੋ ਸਭ ਨਾਰਨ ਕੇ ਚਿਤ ਕੋ ਚਲਾ ਚੁਰਾਵ ਦੋਹਰਾ ਸੁਣ ਰਾਣੀ ਸ੍ਰੁਤ ਨਾਦ ਤੁਨ ਮਾਰ ਕਰੀ ਬਿਸੰਭਾਰ ਰਮੋ ਮਹਿਕ ਪਾਲਕ ਭੈ ਇਹ ਬਿਦ ਕੀਆ ਵਿਚਾਰ ਚਉਬਈ ਮਹਿਕ ਚਰਾਵਤ ਥੋ ਬਹੁ ਜਹਾਂ ਰਾਣੀ ਗਈ ਰਾਤਰ ਕਹਿ ਤਾਂ ਦੁਐਕ ਘਰੀ ਪਾਛੇ ਪਦ ਜਾਗਾ ਆਸ ਗਹਿ ਕਰ ਪਾਛੇ ਤ੍ਰਿ ਲਾਗਾ ਸਖੀ ਹੁਤੀ ਇਕ ਤਾਹਾ ਸਿਆਣੀ ਤਿਨ ਇਹ ਬਾਤ ਸਕਲ ਜੀ ਜਾਣੀ ਜੋ ਤਾਕੋ ਪਤਿ ਐਸ ਲਹੈ ਹੈ ਤੋ ਗ੍ਰਹਿ ਜਮ ਕੇ ਦੂ ਪਠੈ ਹੈ ਆਗੂ ਆਵ ਤਾਂ ਉਠ ਗਈ ਰਾਣੀ ਜਹਾਂ ਮਿਲਤ ਤੇ ਭਈ ਐ ਜੰਗ ਤੇ ਤਬੈ ਜਗਾਇਆ ਸਭ ਬਿਰਤਾਂਤ ਕਹਿਤਾ ਹੈ ਸੁਨਾਇਆ ਅੜਿਲ ਤਰਾਸ ਸਮੁੰਦ ਕੇ ਵਿਖੈ ਬੂਰ ਤਰਨੀ ਗਈ ਗਰੇ ਪਗਰੀਆ ਡਾਰਤ ਸਹਿ ਮਾਰਤ ਭਈ ਏਕ ਬੜੇ ਧਰਮ ਸੰਗ ਦਇਓ ਲਟਕਾਇ ਕੈ ਉਹ ਵਸਤਰ ਤਾਰ ਤਰ ਨਾਤ ਭਈ ਤਹ ਜਾਇ ਕੈ ਚਉਪਈ ਐ ਤੁਜ ਰਾਜ ਤਹਾਂ ਤਵ ਆਇਓ ਨਾਤ ਮ੍ਰਿਤਕ ਤਰ ਤ੍ਰਿਏ ਲਖ ਪਾਇਓ ਪੂਛਤ ਪਕਰ ਤਵੈ ਤੇ ਭਇਓ ਜਰ ਬਰ ਆਠ ਟੂਕ ਹੋਇ ਗਇਓ ਦੋਹਰਾ ਨਿਜ ਧਾਮਨ ਕਾ ਛੋਰ ਕੈ ਕਿਉ ਆਈ ਏ ਠੌਰ ਸਾਜ ਕਹੈ ਤਉ ਛਾੜ ਹੋ ਅਨੂ ਕਹੈ ਕਛ ਔਰ ਚਉਪਈ ਤਬ ਤ੍ਰਿਏ ਜੋਰ ਦਹੂ ਕਰ ਲੀਆ ਪਤ ਪਾਇਨ ਤਰ ਮਸਤਕ ਦੀਆ ਪ੍ਰਥਮ ਸੁਨੋ ਪਈਏ ਬੈਨ ਹਮਾਰੇ ਬੌਰ ਕਰੋ ਜੋ ਹਿਰਦੈ ਤਿਹਾਰੇ ਮੋਰੇ ਬਢੀ ਅਧਿਕ ਚਿੰਤਾ ਚਿਤ ਧਿਆਨ ਕਰੋ ਸ੍ਰੀ ਪਦ ਕੋ ਨਿਤ ਪ੍ਰਤ ਪੂਤ ਦੇਹੋ ਪ੍ਰਭ ਧਾਮ ਹਮਾਰੇ ਪਲ ਪਲ ਪਲ ਪਲ ਜਾਉ ਤਿਹਾਰੇ ਅੜਿਲ ਪੁੱਤਰ ਹੇਤ ਮੈਂ ਹਾਂ ਤਸਕਰ ਤਰ ਆਏ ਕਹਿ ਮੱਜਨ ਕੀਆ ਬਨਾਏ ਅਧਿਕ ਸੁਖ ਪਾਏ ਕਹਿ ਸਾਜ ਕਹਾ ਪੀਏ ਤੋਹੇ ਜਾਨ ਜੀ ਲੀਜੀਐ ਹੋ ਅਵਰਨਾ ਯਾ ਤੇ ਬਾਤ ਜੋ ਜਾਣ ਸੋ ਕੀ ਜੀਐ ਦੋਹਰਾ ਸੁਨ ਰਾਜਾ ਐਸੋ ਬਚਨ ਜੀ ਮੈਂ ਭਇਓ ਪ੍ਰਸੰਨ ਜਿਨ ਤ੍ਰੀ ਹਵੈ ਅਸ ਹਟ ਕੀਆ ਧਰਨੀ ਤਲ ਮਹਿ ਧੰਨੇ ਚਉਪਈ ਜੋ ਤ੍ਰੀ ਮੋਹ ਪੈ ਕਹਾ ਵਿਚਾਰੀ ਸਾਜ ਵਹਿ ਮੈ ਨੈਨ ਨਿਹਾਰੀ ਅਸਚਰਿਤਰ ਸੁਤ ਹਿਤ ਜਿਨ ਕੀਆ ਧਨ ਤਨ ਕੁਰ ਤਿਹਾਰੋ ਹੀ ਆ ਦੋਹਰਾ ਨਿਰਸੰਦੇਹ ਤੁਮਰੇ ਸਦਨ ਹੋਇ ਹੈ ਪੂਤਿਆ ਅਪਾਰ ਹਟੀ ਜਪੀ ਤਪਸੀ ਸਤੀ ਸੂਰਬੀਰ ਸੋ ਕੁਮਾਰੇ ਅੜਿਲ ਤਾਹੇ ਭੋਗ ਫਾਸੀ ਸੋ ਬੋਰ ਸੰਘਾਰਿਓ ਕਰ ਕੈ ਨਿਰਪੈ ਚਰਿਤਰ ਇਹ ਭਾਂਤ ਦਿਖਾਰਿਓ ਮੂੜ ਪਰ ਫੁੱਲਤ ਭਇਓ ਨਾ ਕਛ ਤਾਕਉ ਕਹਾ ਹੋ ਤਨ ਤਨ ਕੈ ਨਾਰੇ ਮਗਨ ਹੋਵੈ ਮਨ ਰਹਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 261 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਅੜਿਲ ਕਿਲ ਮਾਕਨ ਕੇ ਦੇਸ ਇੰਦਰ ਧੁਜ ਨਿਰਭਤ ਬਾਰੇ ਸ੍ਰੀ ਕਿਲ ਮਾਕ ਮਤੀ ਰਾਣੀ ਜਿਹ ਬਸਤ ਘਰ ਪੂਨਮਾ ਸ਼ੂਕ ਮਤੀ ਦੁਹਤਾ ਤਾ ਕੈ ਭਈ ਹੋ ਜਨਕ ਚੰਦਰ ਕੀ ਕਲਾ ਦੁਤੀਐ ਜਗ ਮੈਂ ਵਈ ਸੌਦਾ ਹਿਤ ਸੌਦਾ ਕਰਤਾ ਇਕ ਆਇਓ ਜਨ ਸਸ ਕੋ ਅਵਤਾਰ ਮਦਨ ਉਪਜਾਇਓ ਅਦਕ ਜੁਬਨ ਕੀ ਜੇ ਵਿਧਾਤਾ ਦਈ ਤਹਿ ਹੋ ਸੁਖ ਪਾਵਤ ਸੁਰ ਅਸੁਰ ਨਿਹਾਰੇ ਕ੍ਰਾਂਤ ਜਿਹ ਏਕ ਦਿਵਸ ਨਿਰਭ ਸੁਦਾ ਰੋਖੇ ਆਏ ਕੈ ਬੈਠਤ ਪੀ ਚਿਤ ਲਗੇ ਸੋ ਬੈਸ ਬਨਾਏ ਕੈ ਸ਼ਾਹ ਪੁੱਤਰ ਤਹ ਆਏ ਦਿਖਾਈ ਦੇ ਗਇਓ ਹੋ ਯਾ ਮਾਨਨ ਕੋ ਮਨ ਹੈ ਮਨੋਹਰ ਲੈ ਗਇਓ ਰਾਜ ਕੁਾਰ ਲਖ ਰੂਪ ਰਹੀ ਉਰਝਾਏ ਕਾਰੇ ਪਠੈ ਸੈਤਰੀ ਤਹਾਂ ਬਹੁਤ ਧਨ ਜਾਏ ਕਰ ਸ਼ਾਹ ਸੁਤੈ ਕਿਉ ਹੂੰ ਬਿਦ ਜੋਹਿਆਂ ਲਿਆਏ ਹੈ ਹੋ ਜੋ ਮੰਗੈ ਮੋਹਿ ਤੂ ਸੋ ਅਭੀ ਪਾਏ ਹੈ ਸੁਨਤ ਕੁਾਰਿ ਕੋ ਬਚਨ ਸਖੀ ਤਹ ਜਾਇ ਕੈ ਮਨ ਭਾਵਤ ਪੀ ਜਾ ਕਹ ਦਿਆ ਮਿਲਾਇ ਕੈ 84 ਆਸਨ ਸੋ ਵਿਵਿਧ ਵਿਦ ਕਹਿ ਲਿਏ ਹੋ ਚਿਤ ਕੇ ਸੋਖ ਸੰਤਾਪ ਵਿਦਾ ਸਭ ਕਰ ਦਿਏ ਛੈਲ ਛੈਲਣੀ ਛਕੇ ਨਾ ਛੋਰ ਦੇ ਏਕ ਛਿਨ ਜਨਕ ਨਵੋ ਨਿਦਰਾਕ ਸੋ ਪਾਈ ਆਜ ਤਿਨ ਚਿੰਤਾ ਤੁਰ ਚਿਤ ਭਈ ਵਿਚਾਰ ਵਿਚਾਰ ਕੈ ਹੋ ਸਦਾ ਵਸੋ ਸੁਖ ਸਾਥ ਪਿਰਵਾ ਯਾਰ ਕੈ ਭੇਖ ਪੁਰਖ ਸਾਚਰੀ ਕਰ ਗਈ ਪਠਾਇ ਕੈ ਤਾਕੇ ਪਿਤ ਕੇ ਪਾਸ ਜੋ ਕਹਿਓ ਜਾਏ ਕੈ ਬੂੜ ਮਰਾ ਤਵ ਸੁਤ ਹਮ ਆਖਿਨ ਸੋ ਲਹਾ ਹੋ ਬਾਹਦ ਨਦੀ ਮਹਿ ਗਇਓ ਨਾ ਕਰ ਕਿਨ ਗਹਾ ਛਾਉ ਸੁਨਤੇ ਭਾਂਤ ਉਠਾ ਕੁਲਾਇ ਕੈ ਸਰਤਾ ਤੀਰ ਪੁਕਾਰ ਤੇ ਆਤਰ ਜਾਏ ਕੈ ਲੋਟਤ ਲੋਟਤ ਭੂ ਪਰ ਇਤ ਤੇ ਉਤ ਗਇਓ ਹੋ ਮਾਲ ਮਤਾਹ ਲੁਟਾਏ ਅਥਿਤ ਹੋਇ ਜਾਤ ਭਇਓ ਵਹੀ ਸਗੀ ਆਪਹਿ ਇਹ ਭਾਂਤ ਉਚਾਰਿਓ ਤਬ ਪਿਤ ਹੈ ਕਰ ਅਤਿਥ ਸੋਭਨ ਹੈ ਪਧਾਰਿਓ ਮਾਲ ਮਤਾਹੇ ਲੁਟਾਏ ਜਾਤ ਬਨ ਕਉ ਪਇਓ ਹੋ ਰਾਜ ਕੁਾਰ ਕੇ ਧਾਮ ਸੋਬ ਤੁਮ ਕਹਾ ਗਇਓ ਪਿਤ ਤੇ ਪਇਓ ਨਿਰਾਸ ਰਹਾਤ ਤੇ ਗ੍ਰਹਿ ਪਇਓ ਦੇਸ ਮਾਲ ਸੋ ਪਾਏ ਬਿਸਰ ਸਭੀ ਗਇਓ ਕਾਜ ਕਰਤ ਸੋਈ ਪਇਓ ਕੁਾਰ ਜੋ ਤੇ ਕਹਿਓ ਹੋ ਇਹ ਛਲ ਸੇਤੀ ਛਲਾ ਸਦਾ ਤਾ ਕੇ ਰਹਿਓ ਆਪਨੋ ਧਾਮ ਵਿਸਾਰ ਕੁਵਾਰੀ ਚਿਤ ਤੇ ਦਇਓ ਬਹੁਤ ਕਾਲ ਸੁਖ ਪਾਏ ਰਾਤ ਤੇਹ ਗ੍ਰਹਿ ਪਇਓ ਭੇਦ ਨਾ ਦੂਜੇ ਕਾਨ ਕਿਨੂ ਨਰ ਜਾਣਿਓ ਹੋ ਸ਼ਾਹ ਪੁੱਤਰ ਸੋ ਅਦਕ ਕੁਵਾਰੀ ਰਸ ਠਾਨਿਓ ਏ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 262 ਤ੍ਰਿਤਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਅਜੈ ਚੰਦ ਪੂਰਬ ਕੀ ਦੇਸ ਨ੍ਰਿਪ ਅਨਕ ਭਾਂਤ ਜੀਤੇ ਜਿਨ ਬਹੁ ਰਿਪ ਨਾਗਰਮਤੀ ਨਾਰੀ ਤਾਕੇ ਕਰ ਰੂਪਵਾਨ ਦੁਦਮਾਨ ਛਟਾਵਰ ਜੁਦ ਕਰਨ ਰਾਜਾ ਕੋ ਭਰਾਤਾ ਕੁੰਟ ਚਾਰ ਹੂੰ ਵਿੱਚ ਵਿਖਿਆਤਾ ਅਤ ਹੀ ਰੂਪ ਤਮਨ ਕੋ ਰਾਜਤ ਜਾਨ ਦੇਵਾ ਕਰ ਦੁਤੀਏ ਵਿਰਾਜਤ ਦੋਹਰਾ ਅਬਲਾ ਤਾਂ ਕੋ ਰੂਪ ਲਖ ਅਟਕ ਰਹੀ ਮਨ ਮਾਹੇ ਪਤ ਕਰ ਦਿਆ ਵਿਸਾਰ ਕਰ ਕਛੂ ਰਹੀ ਸੁਧ ਨਾਹੇ ਚਉਬਈ ਸਖੀ ਹੁਤੀ ਇਕ ਤਾਂ ਸਿਆਣੀ ਤਿਨ ਯਾ ਬਾਤ ਸਗਲ ਪਹਿਚਾਨੀ ਰਣੀਐ ਭਾਗ ਤਹਾਂ ਚਲ ਗਈ ਸਭ ਤੇ ਬਾਤ ਬਤਾਵਤ ਪਈ ਜੁਦ ਕਰਨ ਇਹ ਬਾਤ ਨਾ ਮਾਨੀ ਨਾਗਮਤੀ ਤਪਈ ਖਿਸਾਨੀ ਜਾ ਮਹਿ ਮੈਂ ਆਪਣਾ ਮਨ ਦੀਆ ਉਹ ਜੜ ਹਮ ਮੈਂ ਚਿਤ ਨਾ ਕੀਆ ਦੁਹਰਾ ਜੋ ਇਹ ਹਮਰੀ ਸਾਬਰਥਾ ਕਹਿ ਹੈ ਕਾਹੂ ਪਾਸ ਅਜੈ ਚੰਦ ਰਾਜਾ ਹਮ ਤੇ ਹੋਏ ਉਦਾਸ ਚੌਪਈ ਤਬ ਪਾਤੀ ਔਰ ਤ੍ਰੀਅਨ ਹਿਤ ਕਹਿ ਹੈ ਭੂਲ ਨਾ ਤਾਮ ਹਮਾਰੇ ਐ ਹੈ ਤਬ ਹੋ ਕਾਜ ਕਹੋ ਕਾ ਕਰ ਹੋ ਮਿਰਹਾ ਕੀ ਪਾਵਕ ਮਹਿ ਬਰ ਹੋ ਦੋਹਰਾ ਸਾਤੇ ਕਰੋ ਚਰਿਤ੍ਰ ਕਾ ਝਾਨੀਐ ਜਾ ਕਹ ਆਜ ਸਾਮ ਡਾਰ ਜਾ ਕੇ ਸਹਿ ਹਨੋ ਨਾ ਜਾਣੈ ਰਾਜ ਚਉਪਈ ਏਕ ਸਖੀ ਕਹ ਕਹਿ ਸਮਝਾਇਓ ਅਤਿਕ ਦਰਬਦੈ ਤਾਂ ਪਠਾਇਓ ਜਬ ਆਵਤ ਨਿਰਭ ਕਹ ਲਖ ਲੀਜੋ ਤਬ ਮਦ ਪੀ ਗਾਰੀ ਤਿਹ ਦੀਜੋ ਅਜੈ ਚੰਦ ਤੇ ਠਾਂ ਜਬ ਆਇਓ ਆਪਹਿ ਤ੍ਰਿਏ ਬੌਰੀ ਠਾਰਾਇਓ ਭਾਂਤ ਅਨਕ ਗਾਰਨ ਤਿਹ ਦੀਜੋ ਕੋਪਮਾਨ ਰਾਜਾ ਕਹ ਕੀਓ ਨਿਪੇ ਕਹਾ ਬੈ ਗਹਿ ਲੇਹੂ ਡਾਰਿਸੀ ਧੌਲਰ ਤੇ ਦੇਹੂ ਤਬ ਸਖੀ ਭਾਜ ਜਾਤ ਪੀ ਤਾਂ ਜੁਤ ਕਰਨ ਕੋ ਗ੍ਰਹਿ ਥੋ ਜਹਾਂ ਅਧਿਕ ਕੋ ਬਰਾਣੀ ਤਬ ਪਈ ਸੈਨਾ ਕੋ ਆਗਿਆ ਇਮ ਦਈ ਜਿਨ ਨਿਪ ਚੋਰ ਡਾਰ ਗ੍ਰਹਿ ਰਾਖੀ ਤਾ ਕੋ ਹਨੋ ਆਜ ਯੋ ਭਾਖੀ ਦੋਹਰਾ ਯੋ ਨਿਰਪਹੂ ਆਗਿਆ ਦਈ ਅੰਤ ਚਿਤ ਕੋ ਬਢਾਏ ਸਖੀ ਸਹਿਤ ਬਹਿ ਮੂੜ ਕੋ ਅਭੀ ਦੇਹੋ ਡਾਏ ਚਉਪਈ ਆਇਸ ਦਿਆ ਤੋਖਾਨਾ ਖਾਨਾ ਕਉ ਏ ਘਰ ਪਰ ਛਾਡਉ ਬਾਨਾ ਕਉ अब ही या कह देहो डाई पुन मुख हमें दिखावो आई दोहरा सुन नृप के चाकर वजन तहां पहुचे जाए त्रिया चरित्र न बूझियो प्राता दियो उड़ाए जो ਤ੍ਰਿਆ ਚਿਤ੍ਰ ਕਿਨਹੂ ਨਹਿ ਜਾਣਾ ਵਿਦਨਾ ਸਿਰਜ ਬਹੁਰ ਪਛਤਾਨਾ ਸਿਵ ਘਰ ਤਾਜ ਕਮਨ ਨਹਿ ਸਿਧਾਇਓ ਤਉ ਤਰਨ ਕੋ ਅੰਤ ਨਾ ਪਾਇਓ ਦੋਹਰਾ ਇਹ ਛਲ ਸੋ ਰਾਜਾ ਛਲਾ ਜੁਧ ਕਰਨ ਕੋ ਘਾਏ ਤ੍ਰਿਏ ਚਿਤ੍ਰ ਕੋ ਮੂੜ ਕਛ ਭੇਵ ਸਕਾ ਨਹਿ ਪਾਏ ਇਤ ਸ੍ਰੀ ਚਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 263 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ